ਮੈਂ ਇਸ ਸਟੇਜ ਤੇ ਹੁਣ ਸਾਡੇ ਬੜੇ ਪਿਆਰੇ ਸ਼ਾਇਰ ਸਰਦਾਰ ਹਰਮਿੰਦਰ ਸਿੰਘ ਜੀ ਪਨੇਸਰ ਅੱਗੇ ਬੇਨਤੀ ਕਰਾਂਗਾ ਕਿ ਉਹ ਆ ਕੇ ਆਪਣਾ ਆਪਣੀ ਕਵਿਤਾ ਪੇਸ਼ ਕਰਨ ਗਰੀ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਮੇਰੀ ਸੁਣਦੀ ਹੈ ਭੈਣ ਜੀਓ ਡਾਕਟਰ ਸਾਹਿਬ ਵੀ ਆਏ ਨੇ ਸਾਡੇ ਬੜੇ ਪੁਰਾਣੇ ਮਿੱਤਰ ਨੇ ਸਾਹਿਤਕਾਰ ਨੇ ਬੜੇ ਚੋਟੀ ਦੇ ਸ਼ਾਇਰ ਨੇ ਬੁਲਾਰੇ ਨੇ ਸਭ ਕੁਝ ਆ ਸਭ ਮਿਲ ਕੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ ਪਿਆਰੀ ਸਾਧ ਸਿੰਘ ਜੀ ਮੇਰੀ ਜ਼ਿੰਦਗੀ ਦਾ ਕਵਤਾ ਦਾ ਜਿਹੜਾ ਦੌਰ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਚੁੱਕਾ ਹੈ ਮੈਂ ਤੁਹਾਡੇ ਪਾਸ ਇਸ਼ਾਰਾ ਕਰ ਦਿੰਦਾ ਪੂਰੀ ਗੱਲ ਮੈਂ ਫੇਰ ਕਿਤੇ ਸਮਾਂ ਮਿਲਿਆ ਤਾਂ ਦੱਸਾਂਗਾ ਮੈਨੂੰ ਘਰੋਂ ਚੱਕ ਕੇ ਲੈ ਗਿਆ ਸੀ ਤੇ ਮੈਨੂੰ ਟੌਰਚਰ ਕੀਤਾ ਗਿਆ ਰੀੜ ਦੀ ਹੱਡੀ ਮੇਰੀ ਤਿੰਨ ਜਗ੍ਹਾ ਤੋਂ ਡੈਮੇਜ ਹੋਈ ਹੋਆ ਜਿਸ ਵਕਤ ਮੈਨੂੰ ਨਾਮਤਾਰੀ ਸਭਾ ਦਾ ਲੈਟਰ ਮਿਲਿਆ ਕਿ ਆ ਤਿੰਨ ਸਮੱਸਿਆਵਾਂ ਨੇ ਉਸ ਤੋਂ ਪਹਿਲਾਂ ਮੈਂ ਮੇਰੇ ਵੀਰ ਇੱਥੇ ਬੈਠੇ ਹੋਣੇ ਆ ਉਹਨਾਂ ਪਾਸ ਮੈਂ ਅਰਜ਼ ਕਰ ਚੁੱਕਾ ਸੀ ਕਿ ਜਿਸ ਵਕਤ ਮੈਂ ਕੋਈ ਸਮੱਸਿਆ ਤੇ ਕਵਤਾਵਾਂ ਹੁਣ ਲਿਖਦਾ ਤੇ ਮੈਨੂੰ ਮੈਂਟਲ ਡਿਪਰੈਸ਼ਨ ਹੋ ਜਾਂਦਾ ਤੇ ਜਿਹੜੇ ਕਿ ਡਾਕਟਰ ਦੇ ਕੰਸਲਟੈਂਟ ਨੇ ਉਹ ਵੀ ਡਾਇਗਨੋਸ ਨਹੀਂ ਕਰ ਸਕਦੇ ਵੀ ਇਹਨੂੰ ਕੀ ਗੱਲ ਹੋ ਗਈ ਆ ਤਾਂ ਮੈਂ ਹੁਣ ਨਾਮਧਾਰੀ ਪੰਥ ਦੇ ਉੱਤੇ ਦੋ ਕਵਿਤਾਵਾਂ ਮੈਂ ਲਿਖੀਆਂ ਲਿਖਿਆ ਨਾ ਜੁਸ਼ੀਲੀਆਂ ਕਵਿਤਾਵਾਂ ਉਹਨਾਂ ਵਰਗੀਆਂ ਮੈਂ ਡਰਿਆ ਨਹੀਂ ਕਿਸੇ ਤੋਂ ਮੈਂ ਸ੍ਰੀ ਗੁਰਸਿੰਘ ਸਿੰਘ ਦੇ ਵਿੱਚ ਅਕਾਲੀ ਦਲ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਗੱਜ ਵੱਜ ਕੇ ਬੋਲੀਆਂ ਮੈਂ ਕਹਿੰਦਾ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕੀ ਹੈ ਸਿੱਖ ਜਗ ਦੇ ਵਿੱਚ ਸਾਡੀ ਤਰੀ ਆਵਾਜ਼ ਪਹੁੰਚ ਸਕਦੀ ਹੈ ਜੇ ਤੁਸੀਂ ਨਾ ਤੜਕ ਹੋ ਗਏ ਸਤਗੁਰਾਂ ਦੇ ਮਿਸ਼ਨ ਨੂੰ ਗ੍ਰਹਿਣ ਕਰੋਗੇ ਨਹੀਂ ਤਾਂ ਤੁਹਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਖੇਰੂ ਖੇਰੂ ਹੋ ਜਾਵਾਂਗੇ ਸੋ ਮੈਂ ਅਰਜ਼ ਕਰਾਂ ਜ਼ਿਆਦਾ ਸਮਾਂ ਮੈਂ ਨਹੀਂ ਲੈਣਾ ਚਾਹੁੰਦਾ ਕਵੀਆਂ ਦਾ ਮੈਂ ਦੋ ਚੀਜ਼ਾਂ ਦੇ ਬੋਲਾਂਗਾ ਇਸ ਨੂੰ ਭਗਤੀ ਜਾਂ ਸ਼ਕਤੀ ਕਹਿ ਲਓ ਅਰਜ਼ ਕੀਤਾ ਹੈ ਜੀ ਕਿ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਕੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਉਹਦੇ ਪ੍ਰੇਮ ਦੇ ਭਰੇ ਭੰਡਾਰੇ ਵਿੱਚੋਂ ਕੋਈ ਕੁੱਟ ਪੀਂਦਾ ਤੇ ਕੋਈ ਜਾਮ ਪੀਂਦਾ ਕੋਈ ਪੀਂਦਾ ਹੈ ਇਸ਼ਕ ਦੀ ਧਾਰ ਵਿੱਚੋਂ ਕੋਈ ਅੰਦਰ ਪੀਂਦਾ ਕੋਈ ਆਮ ਪੀਂਦਾ ਕੋਈ ਪੀਣ ਤੇ ਕਿਸੇ ਨੂੰ ਰੋਕ ਨਹੀਂ ਕੋਈ ਪੀਣ ਤੇ ਕਿਸੇ ਨੂੰ ਰੋਕ ਨਹੀਂ ਕੋਈ ਸਵੇਰ ਪੀਂਦਾ ਕੋਈ ਸ਼ਾਮ ਪੀਂਦਾ ਕੋਈ ਹਿਸਾਬ ਨਹੀਂ ਉਹਦੀਆਂ ਰਹਿਮਤਾਂ ਦਾ ਕੋਈ ਰਹੀਮ ਪੀਂਦਾ ਕੋਈ ਰਾਮ ਪੀਂਦਾ ਪਿਓ ਰੱਜ ਕੇ ਬੁੱਧ ਭਵੇਕ ਹੋ ਜਾਏ ਇੱਕ ਓੰਕਾਰ ਦਾ ਜੋ ਵੀ ਨਾਮ ਪੀਂਦਾ ਉਹ ਤਾਰੇ ਅੰਬਰ ਦੇ ਉਹਨੂੰ ਸਲਾਮ ਕਰਦੇ ਜਿਹੜਾ ਅੰਬਰ ਤੋਂ ਆਉਂਦਾ ਕਲਾਮ ਪੀਂਦਾ ਦੂਜੀ ਹੈ ਜੀ ਨਾਮ ਦੀ ਵਿਧੀ ਨਾਮ ਦੀ ਵਿਧੀ ਇਹ ਬ੍ਰਿਜ ਭਾਸ਼ਾ ਦੇ ਵਿੱਚ ਕਵਿਤਾ ਦਾਸ ਨੇ ਲਿਖੀ ਸੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਜੋਗੀ ਮੰਡਲ ਇੱਕ ਪ੍ਰੋਗਰਾਮ ਸੀ ਤੇ ਉੱਥੇ ਇੰਡੀਆ ਤੋਂ ਇੱਕ ਸ਼ੰਕਰਾਚਾਰੀਆ ਆਇਓ ਸਨ ਤੇ ਉਹਨਾਂ ਤੋਂ ਨਾਮ ਪੁੱਛਣ ਜੀ ਸਾਨੂੰ ਨਾਮ ਦਿਓ ਤੇ ਦਾਸ ਚੁੱਪ ਕਰਕੇ ਪਿੱਛੇ ਜੁੱਤੀਆਂ ਦੇ ਵਿੱਚ ਬੈਠਾ ਰਿਹਾ ਨਾਮ ਲਾ ਕੇ ਉਹਨਾਂ ਸੋਚਿਆ ਮੇਰੀ ਕਾਲੀ ਪੱਗ ਬੰਨੀ ਕੋਈ ਅਕਾਲੀ ਹੋਊਗਾ ਵੀ ਇੱਥੇ ਨਾਰੇ ਲਾਉਣ ਆਇਆ ਤੇ ਜਿਸ ਵਕਤ ਮੇਰਾ ਦਾਸ ਦਾ ਦਾਸ ਦਾ ਨਾਮ ਬੋਲਿਆ ਤੇ ਜ਼ਿਆਦਾ ਉੱਥੇ ਹਿੰਦੂ ਭਰਾਸ ਗਏ ਲੇਕਿਨ ਸਕੇ ਬੰਦੇ ਪ੍ਰੇਮੀ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ ਮੇਰੀ ਪੱਗ ਜ਼ਰੂਰ ਕਾਲੀ ਹੈ ਲੇਕਿਨ ਮੇਰਾ ਮਨ ਨਹੀਂ ਕਾਲਾ ਉਹਨਾਂ ਜਿਹੜੇ ਕਵਤਾ ਸੁਣੀ ਫਿਰ ਜੱਫੀਆਂ ਪਾਉਣ ਲੱਪਾ ਉਹੀ ਕਵਤਾ ਮੈਂ ਪੇਸ਼ ਕਰਨ ਲੱਗਾ ਹਾਂ ਜਾਗ ਅਮਰਤ ਸਮੇਂ ਆਧਾਰ ਕਰੇ ਜਾਗ ਅਮਰਤ ਸਮੇਂ ਆਧਾਰ ਕਰੇ ਜਾਂ ਸੰਗਤ ਮੇ ਬੈਠੇ ਸੁਰਤ ਟਿਕਾਵੇ ਡਾਕਟਰ ਸਾਹਿਬ ਜੀ ਤਵੱਜੋ ਦੇਣੀ ਜ਼ਰਾ ਜਾਗ ਅਮਰਤ ਸਮੇ ਆਧਾਰ ਕਰੇ ਜਾਂ ਸੰਗਤ ਮੇ ਬੈਠੇ ਸੁਰਤ ਟਿਕਾਵੇ ਧਿਆਨ ਧਰੇ ਤੋ ਗਿਆਨ ਵਿਚਾਰੇ ਸ਼ਬਦ ਉਚਾਰੇ ਬ੍ਰਹਮ ਤੇ ਆਵੇ ਸਮਝੇ ਸਿਧਾਂਤ ਪਛਾਣ ਮਹਾਨਤ ਕਰਕੇ ਅਮਾਨਤ ਅਮਲ ਕਰਾਵੇ ਬ੍ਰਹਮਾ ਮਹੇਸ਼ ਗਣੇਸ਼ ਸੇ ਉਪਰ ਆਦ ਅਨਾਦ ਅਕਾਲ ਜੁਪਾਵੇ ਹੋਏ ਅਜਾਗਰ ਕਰ ਇਕਾਗਰ ਭਵਜਲ ਸਾਗਰ ਪਾਰ ਲੈ ਜਾਵੇ ਜੀਵਨ ਘਾਟੀ ਚੜਤ ਕਥਨ ਹੈ ਪੀਵਤ ਅਮਰਤ ਸਿਧਕ ਨਭਾਵੇ ਖੋਜ ਤੇ ਖੋਜ ਤਤ ਵਿਚਾਰਤ ਸੱਚ ਪਛਾਣਤ ਧਰਮ ਕਮਾਵੇ ਨਦਰ ਹੀ ਨਦਰ ਨਿਹਾਲ ਕਰੇ ਜੋ ਸਤਿਗੁਰੂ ਕੇ ਮਨ ਸੇਵਕ ਪਾਵੇ ਖਸ ਚੱਕਰ ਜੋ ਜੋਗ ਕੇ ਸਾਰੇ ਸਰੀਰ ਦੇ ਵਿੱਚ ਸੱਤ ਗਲੈਂਡਸ ਨੇ ਪਹਿਲਾਂ 6 ਗਲੈਂਡਸ ਕਹਿੰਦੇ ਸੀ ਲੇਕਿਨ ਹੁਣ ਜੋਗੀਆਂ ਨੇ ਸਿੱਧ ਕਰ ਦਿੱਤਾ ਕਿ 10ਵਾਂ ਜਿਹੜਾ ਦੁਆਰ ਆ ਉਹਦੇ ਵਿੱਚ ਇੱਕ ਗਲੈਂਡ ਆ ਉਹਦਾ ਨਾਮ ਪਹਿਲਾਂ ਇੰਗਲਿਸ਼ ਦੇ ਵਿੱਚ ਮੈਡੀਕਲ ਹਿਸਟਰੀ ਦੇ ਵਿੱਚ ਕੁਝ ਹੋਰ ਹੀ ਸੀਗਾ ਹੁਣ ਉਹ ਮੰਨ ਗਏ ਨੇ ਵੀ ਸੱਤ ਗਲੈਂਡਸ ਨੇ ਉਹ ਜਿਹੜੇ ਗਲੈਂਡਸ ਆ ਉਹੀ ਸ਼ਬਦ ਬਣਾਉਂਦੇ ਆ ਤੇ ਸ਼ਬਦ ਬਾਹਰ ਨਿਕਲਦਾ ਕਿੰਨੀ ਕਾਰਾਗਰੀ ਅਕਾਲ ਪੁਰਖ ਨੇ ਇਹ ਸਰੀਰ ਦੇ ਵਿੱਚ ਭਰੀ ਪਈ ਆ ਉਹਨੂੰ ਅਸੀਂ ਕਮਲ ਸੱਦੇ ਆ ਕੋਈ ਨਾਵਲ ਕਮਲ ਸੱਦਾ ਕੋਈ ਦਸਵਾਂ ਦਵਾਰ ਸੱਦਾ ਕੋਈ ਕੰਠ ਚੱਕਰ ਸੱਦਾ ਕੋਈ ਕੁਝ ਸੱਦਾ ਕੋਈ ਕੁਝ ਸੱਦਾ ਇੰਗਲਿਸ਼ ਦੇ ਵਿੱਚ ਉਹਨੂੰ ਗਲੈਂਡ ਸੱਦੇ ਨੇ ਖਸ਼ ਚੱਕਰ ਖਸ਼ ਕਹਿੰਦੇ ਛਿਆਂ ਨੂੰ ਖਸ਼ ਚੱਕਰ ਜੋ ਜੋ ਕੇ ਸਾਧੇ ਖਸ਼ ਚੱਕਰ ਜੋ ਜੋ ਕੇ ਇੱਕ ਰੇਜ ਕਪੂਰਕ ਕੁੰਮਕ ਬਣਾਵੇ ਸ਼ਬਦ ਦ੍ਰਿਸ਼ਟੀ ਉਲਟ ਕਰੇ ਨਿਤ ਨਾਮ ਕਮਲਪਰਾ ਸ਼ਬਦ ਚਲਾਵੇ ਮੂਲਾ ਧਾਰ ਸੇ ਕੁੰਡਲ ਨਹੀਂ ਸੁਰਦੇ ਹਿਰਦਾ ਚੱਕਰ ਪਸੰਤੀ ਚੜਾਵੇ ਮਦਮਾ ਸੁਖਮਨਾ ਕੰਠ ਬਣਾਵਤ ਵੈਖਰੀ ਸ਼ਬਦ ਤਰ ਕੁੱਟੀ ਮਲਾਵੇ ਦਸਵੇਂ ਦਵਾਰ ਅਨਭਾਉ ਚਲਤ ਹੈ ਉਪਰ ਸਾਹਸਰ ਕਮਲ ਜਗਾਵੇ ਨਿਜ ਕਰ ਜੋਰ ਜਗੇ ਦਿਨ ਰਾਤੀ ਅਨਹਦ ਬਾਣੀ ਓੰਕਾਰ ਸੁਣਾਵੇ ਆਤਮ ਰਾਮ ਰਾਮ ਹੈ ਆਤਮ ਪ੍ਰਾਣ ਉਪਾਨ ਕੀ ਧੁਨ ਲਗਾਵੇ ਜਪ ਜਪਾ ਸਦਾ ਜਪ ਪ੍ਰਾਨੀ ਪ੍ਰੇਮ ਕਰੇ ਸੋਹੀ ਪ੍ਰਾਪਾਵੇ ਪਾਵੇ ਇੰਨੀ ਗੱਲ ਆ ਜੀ ਸੰਸਾਰ ਦੇ ਗ੍ਰੰਥ ਭਰੇ ਪਏ ਆ ਇਹ ਨਹੀਂ ਪਰ ਦਾਸ ਨੇ ਪੜੇ ਨਹੀਂ ਦਾਸ ਨੇ ਪੜੇ ਨੇ ਸਾਰੇ ਮਜ਼ਮਾ ਧਰਮਾਂ ਦਾ ਦਾਸ ਨੇ ਥੋੜਾ ਥੋੜਾ ਜਿੰਨੀ ਕਿ ਮੈਨੂੰ ਲੋੜ ਸੀ ਉਹ ਪੜੇ ਨੇ ਸਾਰਿਆਂ ਦਾ ਜਿਹੜਾ ਸਿਧਾਂਤ ਹੈ ਇੱਕੋ ਹੀ ਆ ਕਿ ਭਾਈ ਤੂੰ ਨਾਮ ਜਪ ਨਾਮ ਸਾਨੂੰ ਸਤਿਗੁਰਾਂ ਨੇ ਦੇਖ ਲਓ ਸ਼ਾਰਟਕਟ ਰਸਤਾ ਐਸਾ ਦੱਸਿਆ ਕਿ ਭਾਈ ਚੌਂਕੜੀ ਲਾ ਕੇ ਬਹਿ ਜਾ ਅੰਤਰ ਧਿਆਨ ਹੋ ਗਏ ਬਸ ਵਾਹਿਗੁਰੂ ਵਾਹਿਗੁਰੂ ਜਪ ਰਾਮ ਰਾਮ ਕਰੀ ਚੱਲ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਉਹਨਾਂ ਆਪੇ ਮਿਲ ਪੈਣਾ ਅੰਦਰੋਂ ਪ੍ਰਗਟ ਆਪੇ ਹੋ ਜਾਣਾ ਆਤਮ ਜੋਤ ਭਈ ਪ੍ਰਫੂਲਤ ਪੁਰਖ ਨੇ ਦੇਖਿਆ ਹਜ਼ੂਰ ਦਾਸ ਨੇ ਦੇਖਿਆ ਕਰਕੇ ਦੇਖ ਲਓ ਹਲੇ ਮੈਂ ਜੀਂਦਾ ਕਈਆਂ ਨੂੰ ਹੋ ਸਕਦਾ ਸੰਤੀ ਉਹਨਾਂ ਨੇ ਦਰਸ਼ਨ ਹੋਏ ਹੋਣ ਹੋਰ ਕਈਆਂ ਵੀਰਾਂ ਨੂੰ ਹੋਏ ਹੋਣ ਇਹਨੇ ਵੀ ਮੈਨੂੰ ਕੱਲਿਆਂ ਨੂੰ ਹੋਏ ਆ ਬਹੁਤਿਆਂ ਨੂੰ ਹੋਏ ਹੋਣਗੇ ਸੋ ਆਓ ਹੁਣ ਮੈਂ ਇੱਕ ਨਜ਼ਮ ਜਿਹੜੀ ਕਿ ਨਾਮਧਾਰੀਆਂ ਨੇ ਪ੍ਰੈਕਟੀਕਲ ਕਰਕੇ ਦਿਖਾਤੀ ਦੁਨੀਆ ਨੂੰ ਉਹ ਮੈਂ ਪੇਸ਼ ਲੱਗਾ ਕਰਨ ਜਿਸ ਵਕਤ ਸਤਿਗੁਰੂ ਰਾਮ ਸਿੰਘ ਹੋਣਾ ਨੇ ਬਿਗਲ ਵਜਾਤਾ ਉਹ ਡਰੇ ਨਹੀਂ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਕੂਕਿਆਂ ਦੇ ਨਾਲ ਜੋ ਕੁਝ ਸਲੂਕ ਹੋਇਆ ਸਾਰਾ ਹਿੰਦੁਸਤਾਨ ਜਾਣਦਾ ਲੇਕਿਨ ਮੈਂ ਸਮਝਦਾ ਕਿ ਅਗਰ ਇੰਡੀਆ ਦਾ ਪ੍ਰੈਜ਼ੀਡੈਂਟ ਕੋਈ ਹੋਵੇ ਜਾਂ ਪ੍ਰਾਈਮ ਮਿਨਿਸਟਰ ਹੋਵੇ ਉਹ ਨਾਮਧਾਰੀਆ ਹੋਵੇ ਨਾਮਧਾਰੀਆਂ ਨੂੰ ਪਤਾ ਸਿਆਸਤ ਦਾ ਉਹਨਾਂ ਦੀ ਸਿਆਸਤ ਜਿਹੜੀ ਹੈ ਉਹ ਬਾਬਾ ਰਾਮ ਸਿੰਘ ਬਾਲੀ ਸਤਗੁਰ ਰਾਮ ਸਿੰਘ ਬਾਲੀ ਸਤਗੁਰ ਪ੍ਰਤਾਪ ਸਿੰਘ ਬਾਲੀ ਸਤਗੁਰ ਜਗਜੀਤ ਸਿੰਘ ਬਾਲੀ ਉਹ ਸਿਆਸਤ ਹੈ ਮੈਂ ਪਹਿਲੇ ਵੀ ਜਦ ਫਸਟ ਟਾਈਮ ਇੱਥੇ ਆਇਆ ਕਈ ਨਾਮਧਾਰੀਆਂ ਨੂੰ ਪਲੇਖਾ ਜੀ ਸਤਗੁਰੂ ਰਾਮ ਸਿੰਘ ਜੀ ਨੀਲੇ ਨੀਲੇ ਘੋੜੇ ਵਾਲੇ ਜਾਂ ਚੀਨੀ ਘੋੜੇ ਵਾਲੇ ਉਹ ਵਾਪਸ ਆਉਣਗੇ ਮੈਂ ਸਮਝਦਾ ਭਈ ਸਤਗੁਰੂ ਜਗਜੀਤ ਸਿੰਘ ਦੇ ਵਿੱਚ ਤੇ ਸਤਗੁਰੂ ਰਾਮ ਸਿੰਘ ਦੇ ਵਿੱਚ ਕੀ ਫਰਕ ਆ ਇਹ ਪਲੇਖਾ ਆ ਉਹ ਮਿਸ਼ਨ ਇੱਕੋ ਹੀ ਆ ਉਹ ਆਉਣਗੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜਦੋਂ ਮਰਜ਼ੀ ਆਉਣ ਪਰ ਤੁਹਾਡੇ ਪਾਸ ਉਹ ਸਭ ਕੁਝ ਹੈ ਜਿਸ ਵਕਤ ਅਸੀਂ ਇੱਥੇ ਨਮਸਕਾਰ ਕਰਦੇ ਆ ਨਮਸਕਾਰ ਜਿਲੇ ਕਰਦੇ ਆ ਮਾਈਂਡ ਦੀ ਰਫ਼ਤਾਰ ਇੰਨੀ ਤੇਜ਼ ਆ ਕਿ ਇਹਨੂੰ ਸਾਇੰਸ ਵੀ ਪਕੜ ਨਹੀਂ ਸਕਦੀ ਲੇਕਿਨ ਮੈਂ ਤੁਹਾਨੂੰ ਦੱਸਦਾ ਇਸ ਗੱਲ ਨੂੰ ਮੈਨੂੰ ਵੀ ਇੱਕ ਬ੍ਰਹਮ ਗਿਆਨੀ ਨੇ ਗੱਲ ਦੱਸੀ ਆ ਇਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਜਿਸ ਵਕਤ ਮੱਥਾ ਤੁਸੀਂ ਟੇਕਦੇ ਆ ਤੁਹਾਡੀ ਜਿਹੜੀ ਮਾਈਂਡ ਹੈ ਨਾ ਮਾਈਂਡ ਪਾਵਰ ਉਹ ਪੈਣੀ ਸਾਹਿਬ ਪਹੁੰਚੀ ਹੁੰਦੀ ਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਬਰਾਜਮਾਨ ਹੁੰਦੀ ਆ ਜਿਸ ਵਕਤ ਤੁਸੀਂ ਉੱਠ ਕੇ ਖੜੇ ਹੁੰਨੇ ਆ ਤੇ ਤੁਹਾਡੀ ਮਾਈਂਡ ਪਾਵਰ ਜਿਹੜੀ ਆ ਉਹ ਤੁਹਾਡੇ ਵਾਪਸ ਆ ਜਾਂਦੀ ਮੁੜ ਕੇ ਮਾਈਂਡ ਪਾਵਰ ਦੀ ਜਿਹੜੀ ਰਫਤਾਰ ਆ ਉਹਦੀ 33000 ਮਿਲੀਅਨਸ ਮਾਈਲ ਪਰ ਸੈਕਿੰਡ ਰਫਤਾਰ ਆ ਉਹਦੀ 33000 ਮਿਲੀਅਨ ਮਾਈਲਸ ਪਰ ਸੈਕਿੰਡ ਉਹਦੀ ਰਫਤਾਰ ਆ ਔਰ ਇਹਦਾ ਨਾਮ ਸਪਿਰਚੁਅਲਿਟੀ ਆ ਤੁਸੀਂ ਇੱਥੇ ਬੈਠੇ ਸਤਿਗੁਰਾਂ ਨਾਲ ਗੱਲਾਂ ਕਰ ਸਕਦੇ ਆ ਜੇ ਤੁਹਾਡੀ ਸ਼ਬਦ ਸੁਰਤ ਮਿਲ ਗਈ ਆ ਸ਼ਬਦ ਸੁਰ ਮਿਲੇ ਮਿਲੇਗੀ ਇਹ ਰਪ ਨਹੀਂ ਮਿਲੇਗੀ ਧਾਰੀਆਂ ਦੇ ਨਾਲ ਮੇਰਾ ਦਿਲੀ ਪਿਆਰ ਆ ਕਿਉਂ ਮੇਰੇ ਬਾਪ ਨਾਮ ਧਾਰੀ ਮਿਸ਼ਨ ਤੋਂ ਉਹ ਉਹ ਛੱਡ ਕੇ ਨਹੀਂ ਗਏ ਜਾਂ ਉਸ ਨੂੰ ਛੱਡਿਆ ਨਹੀਂ ਜਾਂ ਉਕਲੇ ਸੀ ਗਏ ਉਹਨਾਂ ਦਾ ਹਿਰਦਾ ਹਮੇਸ਼ਾ ਹੀ ਸਤਗੁਰੂ ਰਾਮ ਸਿੰਘ ਉਹਨਾਂ ਦੇ ਵਿੱਚ ਰਹਿੰਦਾ ਸੀ ਤੇ ਮੇਰੇ ਮਾਮਾ ਜੀ ਭੁੱਲਾ ਰਾਈ ਵਾਲੇ ਹੈ ਨਹੀਂ ਉਹ ਵੀ ਨਾਮ ਧਾਰੀਏ ਸੀਗੇ ਉਹ ਤਾਂ ਬਿਲਕੁਲ ਪੱਕੇ ਨਾਮ ਧਾਰੀਏ ਸੀਗੇ ਤੇ ਉਹਨਾਂ ਤੋਂ ਅਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਤੇ ਮੇਰੀ ਮਾਂ ਜਿਹੜੀ ਸੀ ਉਹ ਵੀ ਇਸ ਪੰਥ ਨੂੰ ਮੰਨਦੀ ਸੀ ਕਿਉਂਕਿ ਤੁਹਾਡੀ ਕੁਰਬਾਨੀ ਬੜੀ ਜ਼ਬਰਦਸਤ ਆ ਕੁਰਬਾਨੀ ਦੇ ਨਾਲ ਸਭ ਕੁਝ ਹੈ ਗੱਲਾਂ ਦੇ ਨਾਲ ਤਾਂ ਕੁਝ ਨਹੀਂ ਆਓ ਜੀ ਅਰਜ਼ ਕੀਤਾ ਹੈ ਧਰਮ ਤੇ ਅਧਰਮ ਕਿਸੇ ਧਰਮੀ ਨੇ ਪੁੱਛਿਆ ਧਰਮ ਕੋਲੋਂ ਕਿਸੇ ਅਧਰਮੀ ਨੇ ਪੁੱਛਿਆ ਧਰਮ ਕੋਲੋਂ ਮੈਨੂੰ ਧਰਮ ਜੀ ਧਰਮ ਦੀ ਗੱਲ ਤਾਂ ਦੱਸ ਕਿਸੇ ਅਧਰਮੀ ਨੇ ਪੁੱਛਿਆ ਧਰਮ ਕੋਲੋਂ ਮੈਨੂੰ ਧਰਮ ਜੀ ਧਰਮ ਦੀ ਗੱਲ ਤਾਂ ਦੱਸ ਮੈਂ ਫਸ ਗਿਆ ਦੁਨੀਆ ਦੇ ਚੱਕਰਾਂ 'ਚ ਮੈਨੂੰ ਧਰਮ ਤੇ ਚੱਲਣ ਦਾ ਬਲ ਤਾਂ ਦੱਸ ਮੈਂ ਫਸ ਗਿਆ ਦੁਨੀਆ ਦੇ ਚੱਕਰਾਂ 'ਚ ਮੈਨੂੰ ਧਰਮ ਤੇ ਚੱਲਣ ਦਾ ਬਲ ਤਾਂ ਦੱਸ ਮਜ਼ਹਬ ਦੀਨ ਇਮਾਨ ਦਾ ਕੀ ਮਤਲਬ ਮਜ਼ਹਬ ਦੀਨ ਇਮਾਨ ਦਾ ਕੀ ਮਤਲਬ ਇਹਨੂੰ ਸਮਝਣ ਦਾ ਮੈਨੂੰ ਕੋਈ ਹੱਲ ਤਾਂ ਦੱਸ ਧਰਮ ਲੜਦਾ ਅਧਰਮ ਦੀ ਗੱਲ ਉੱਤੇ ਧਰਮ ਲੜਦਾ ਅਧਰਮ ਦੀ ਗੱਲ ਉੱਤੇ ਮੈਨੂੰ ਧਰਮ ਤੇ ਮਰਨ ਦਾ ਫਲ ਤਾਂ ਦੱਸ ਧਰਮ ਬੋਲਿਆ ਹੱਥ ਸ਼ਮਸ਼ੀਰ ਫੜ ਕੇ ਧਰਮ ਬੋਲਿਆ ਹੱਥ ਸ਼ਮਸ਼ੀਰ ਫੜ ਕੇ ਇਹ ਮਸੂਮਾ ਦੇ ਚਲਾਈ ਤਾਂ ਕੀ ਚਲਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਉਹ ਤੋਖੇਬਾਜੀ ਦਾ ਢੰਗ ਰਚਾਏ ਤੇ ਤੋਖੇਬਾਜੀ ਦਾ ਢੰਗ ਰਚਾਏ ਤੇ ਐਵੇਂ ਪਾਪਾਂ ਦੀ ਗਿਣਤੀ ਵਧਾਈ ਨਾ ਜਾ ਤੇਰੇ ਵਤਨ ਵਿੱਚ ਫਿਰਨ ਜਤੀਮ ਲੱਖਾਂ ਨਫ਼ਰਤ ਉਹਨਾਂ ਦੇ ਨਾਲ ਕਰਾਈ ਨਾ ਜਾ ਲੀਰਾ ਵਿੱਚ ਲਪੇਟੀਆਂ ਫਿਰਨ ਪੈਣਾ ਸ਼ਾਨ ਉਹਨਾਂ ਦੀ ਪਿਆ ਘਟਾਈ ਨਾ ਜਾ ਉਹ ਜਿਹੜੇ ਖੂਨ ਇਨਸਾਨਾਂ ਦਾ ਚੂਸਦੇ ਨੇ ਨੋਟ ਉਹਨਾਂ ਦੀ ਜੇਬ 'ਚ ਪਾਈ ਨਾ ਜਾ ਬਲੈਦੀ ਸੂਟ ਪਾ ਕੇ ਉੱਤੇ ਫੁੱਲ ਲਾ ਕੇ ਘੜੀ ਸੋਨੇ ਦੀ ਲਾਈ ਤਾਂ ਕੀ ਲਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਉਹਦੀ ਜ਼ੁਬਾਨੀ ਵੀ ਆਈ ਤਾਂ ਕੀ ਆਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜ਼ੁਬਾਨੀ ਵੀ ਆਈ ਤਾਂ ਕੀ ਆਈ ਜਿਹਦੇ ਬਹਿਣ ਲਈ ਜਗ੍ਹਾ ਨਸੀਬ ਹੈ ਨਾ ਜਿਹਦੇ ਬਹਿਣ ਲਈ ਜਗ੍ਹਾ ਨਸੀਬ ਹੈ ਨਾ ਅਤੇ ਰਹਿਣ ਲਈ ਕੱਚਾ ਮਕਾਨ ਹੈ ਨਾ ਰੋਟੀ ਮਿਲੇ ਨਾ ਡੰਗ ਦੀ ਡੰਗ ਜਿਸ ਨੂੰ ਝੁੱਗੀ ਵਿੱਚ ਕੋਈ ਹੋਰ ਸਮਾਨ ਹੈ ਨਾ ਉਹ ਦਿਨ ਰਾਤ ਖੜਕਾਉਂਦਾ ਹੱਡੀਆਂ ਨੂੰ ਕਿਸੇ ਗੱਲ ਦਾ ਕੋਈ ਗਮਾਨ ਹੈ ਨਾ ਕਰਦਾ ਸਖਤ ਮਿਹਨਤ ਰੋਜੀ ਮਿਲੇ ਥੋੜੀ ਕਿਸੇ ਨਾਲ ਕੋਈ ਜਾਣ ਪਛਾਣ ਹੈ ਨਾ ਖੂਨ ਉਸ ਵਿਚਾਰੇ ਦਾ ਚੂਸ ਕੇ ਤੇ ਜੇ ਗੋਗੜ ਵਧਾਈ ਤਾਂ ਕੀ ਵਧਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਈ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਛਿੱਤਰ ਮਿਲਣਾ ਪੈਰਾਂ ਦੇ ਪਾਉਣ ਦੇ ਲਈ ਛਿੱਤਰ ਮਿਲਣਾ ਪੈਰਾਂ ਦੇ ਪਾਉਣ ਲਈ ਪਾਉਣ ਦੇ ਲਈ ਸੂਲ ਸੂਲ ਕੰਕਰੀ ਪੈਰਾਂ ਦੇ ਚੁੱਭਦੀਆਂ ਨੇ ਟੁੱਟੀ ਮੰਜੀ ਤੇ ਬਿਸਤਰਾ ਕੋਲ ਹੈ ਨਾ ਟੁੱਟੇ ਬਾਣ ਦੀਆਂ ਟੁੱਟੇ ਬਾਣ ਦੀਆਂ ਰੱਸੀਆਂ ਖੁੱਭਦੀਆਂ ਨੇ ਪਾਟੇ ਖੱਦਰ 'ਚ ਜਿਸਮ ਨੂੰ ਕੁਝ ਦੇ ਗਏ ਕੁਝ ਦੇ ਨੇ ਬਿਨਾ दारू ਤੋਂ ਅੱਖੀਆਂ ਦੁਖਦੀਆਂ ਨੇ ਨਿਗਾ ਮਾਰ ਦੇਸ ਵੱਲ ਦੇਖਦਾ ਸਹੀ ਉਹ ਲੱਖਾਂ ਦੇਵਤੀਆਂ ਲੱਖਾਂ ਦੇਵੀਆਂ ਨਰਕ ਵਿੱਚ ਡੁੱਬਦੀਆਂ ਨੇ ਰੰਗ ਚਾੜ ਕੇ ਬੰਨ ਲਈ ਪੱਗ ਸੋਣੀ ਉੱਤੇ ਕਲਗੀ ਸਜਾਈ ਤਾਂ ਕੀ ਸਜਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਕਰ ਤੂੰ ਆਪਣੇ ਨਾਲ ਪਿਆਰ ਵੀਰਾ ਕਰ ਤੂੰ ਆਪਣੇ ਨਾਲ ਪਿਆਰ ਵੀਰਾ ਧੋਖੇ ਬਾਜ਼ੀਆਂ ਮੂਲ ਤੂੰ ਕਰਿਆ ਨਾ ਕਰ ਮੇਰੀ ਮੇਰੀ ਨਹੀਂ ਕਿਤਨ ਮਾਰ ਦੇਣਾ ਦਿਲ ਕਿਸੇ ਗਰੀਬ ਦਾ ਭਰਿਆ ਨਾ ਕਰ ਬਣਦੇ ਕੰਮ 'ਚ ਕਦੇ ਨਾ ਲੱਤ ਮਾਰੀ ਜ਼ੁਲਮ ਦੇਖ ਕੇ ਕਦੇ ਤੂੰ ਜਰਿਆ ਨਾ ਕਰ ਉਹ ਦੋਵੇਂ ਜਾਣ ਅਖੀਰ ਨੂੰ ਹੱਥ ਖਾਲੀ ਦਾਨ ਕਰਨ ਤੋਂ ਕਰੇ ਵੀ ਡਰਿਆ ਨਾ ਕਰ ਦੁਮ ਚੱਕ ਕੇ ਨੱਠਦਾ ਤਕੜਿਆ ਤੋਂ ਕੁੱਲੀ ਮਾੜੇ ਦੀ ਢਾਈ ਤਾਂ ਕੀ ਢਾਈ ਜਿਹੜੀ ਧਰਮ ਦੇ ਕੰਮ ਨਾ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਭੁੱਖ ਨੰਗ ਨਾ ਜਦੋਂ ਤੱਕ ਦੂਰ ਹੋਵੇ ਭੁੱਖ ਨੰਗ ਨਾ ਜਦੋਂ ਤੱਕ ਦੂਰ ਹੋਵੇ ਉਦੋਂ ਤੱਕ ਨਾ ਬੰਦੇ ਦੀ ਸ਼ਾਨ ਹੋਵੇ ਝਾਤੀ ਮਾਰ ਤੂੰ ਆਪਣੇ ਬਤਨਾ ਵੱਲ ਸੋਹਣਾ ਦੇਸ਼ ਤੇਰਾ ਹਿੰਦੁਸਤਾਨ ਹੋਵੇ ਖਾਣੇ ਪਹਿਨਣੋਂ ਕੋਈ ਨਾ ਤੰਗ ਹੋਵੇ ਚੰਗਾ ਸਾਰਿਆਂ ਕੋਲ ਮਕਾਨ ਹੋਵੇ ਨਾ ਕੋਈ ਨਾ ਕੋਈ ਉੱਚ ਹੋਵੇ ਨਾ ਨੀਚ ਹੋਵੇ ਹਰ ਇੱਕ ਇਨਸਾਨ ਇਨਸਾਨ ਹੋਵੇ ਚੁੱਕੀ ਫਿਰਨ ਭਰਾ ਜੇ ਟੈਂਡ ਫੌੜੀ ਫਿਰ ਕੋਠੀ ਵੀ ਪਾਈ ਤਾਂ ਕੀ ਪਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜ਼ਬਾਨੀ ਵੀ ਆਈ ਤਾਂ ਕੀ ਆਈ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਜਾਣ ਬੁੱਝ ਕੇ ਕਹਿਰ ਕਮਾਈ ਦਾ ਨਹੀਂ ਝੂਠ ਸੱਚ ਨੂੰ ਦਇਆ ਨਾਲ ਤੋਲਣਾ ਹੈ ਜਾਣ ਬੁੱਝ ਕੇ ਕਹਿਰ ਕਮਾਈ ਦਾ ਨਹੀਂ ਸਤ ਸੰਤੋਖ ਵਿਚਾਰ ਜੋ ਜਾਣਦਾ ਨਹੀਂ ਉਹਨੂੰ ਕਦੇ ਵੀ ਮਿੱਤਰ ਬਣਾਈਦਾ ਨਹੀਂ ਸਤ ਸੰਤੋਖ ਵਿਚਾਰ ਜੋ ਜਾਣਦਾ ਨਹੀਂ ਉਹਨੂੰ ਕਦੇ ਵੀ ਮਿੱਤਰ ਬਣਾਈਦਾ ਨਹੀਂ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਛਕਣਾ ਮਨੋ ਭਲਾਈ ਦਾ ਨਹੀਂ ਸਾਡੇ ਕਰਮਾਂ ਦਾ ਪੂਰਾ ਹਿਸਾਬ ਹੋਣਾ ਆਪਣੀ ਰੂਹ ਨੂੰ ਕਦੇ ਸਤਾਈ ਦਾ ਨਹੀਂ ਜੋਰੂ ਜਰ ਜ਼ਮੀਨ ਦਾ ਮਾਨਕਾ ਦਾ ਆਪਣੀ ਹਉਮੈ ਦਿਖਾਈ ਤਾਂ ਕੀ ਦਿਖਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਦੀਨ ਧਰਮ ਨੂੰ ਧਰਮੀ ਹੀ ਜਾਣਦਾ ਹੈ ਦੀਨ ਧਰਮ ਨੂੰ ਧਰਮੀ ਹੀ ਜਾਣਦਾ ਹੈ ਸੱਚ ਵਾਸਤੇ ਅਲਖ ਜਗਾਉਣੀ ਪੈਂਦੀ ਜਿੱਦਾਂ ਕੂਕਿਆਂ ਨੇ ਜਗਾਈ ਆ ਦੀਨ ਧਰਮ ਨੂੰ ਧਰਮ ਹੀ ਜਾਣਦਾ ਹੈ ਸੱਚ ਵਾਸਤੇ ਅਲਖ ਜਗਾਉਣੀ ਪੈਂਦੀ ਤਨ ਮਨ ਤੇ ਧਨ ਨੂੰ ਕਰੇ ਅਰਪਣ ਜੀਵਨ ਦੇ ਕੇ ਭੁੱਖ ਮਟਾਉਣੀ ਪੈਂਦੀ ਉਹ ਵਿੱਚ ਜੇਲਾਂ ਦੇ ਬੈਠ ਕੇ ਕਰਨ ਭਗਤੀ ਕਹਿਣੀ ਕਥਨੀ ਦੀ ਗੱਲ ਨਿਭਾਉਣੀ ਪੈਂਦੀ ਰਹਿਣੀ ਸਹਿਣੀ ਹੈ ਹੁਕਮ ਪ੍ਰਮਾਤਮਾ ਦਾ ਬਾਦੀ ਧਰਮ ਦੀ ਬਾਦੀ ਧਰਮ ਦੀ ਸੂਲੀ ਤੇ ਲਾਉਣੀ ਪੈਂਦੀ ਜੇ ਸਰਬੱਤ ਦਾ ਭਲਾ ਕਦੇ ਮੰਗਿਆ ਨਹੀਂ ਸਾਰੀ ਉਮਰ ਗਵਾਈ ਤਾਂ ਕੀ ਗਵਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦ ਆਵੇ ਉਹਦੀ ਜਵਾਨੀ ਵੀ ਆਈ ਤਾਂ ਕੀ ਆਈ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਤੇ ਮਰ ਜੀਵੜੇ ਬੜੇ ਸੀ ਧੜੇ ਕਿੰਨੇ ਆਜ਼ਾਦੀ ਲਈ ਸੀ ਦੁੱਖਾਂ ਦੇ ਚਖਣਾ ਵਿੱਚ ਤੇ ਮਰ ਜੀਵੜੇ ਬੜੇ ਸੀ ਧੜੇ ਕਿੰਨੇ ਇਹ ਸਵਾਲ ਨਹੀਂ ਜੂਝਦੇ ਚੜੇ ਕਿੰਨੇ ਪਰ ਸੋਚੋ ਮੈਦਾਨ ਵਿੱਚ ਅੜੇ ਕਿੰਨੇ ਸੱਚ ਧਰਮ ਲਈ ਸੂਲੀ ਤੇ ਚੜੇ ਕਿੰਨੇ ਦੇਸ਼ ਕੌਮ ਲਈ ਦੇ ਫੜੇ ਕਿੰਨੇ ਚੁਣ ਚੁਣ ਕੇ ਇੱਟਾਂ 'ਚ ਮੜੇ ਕਿੰਨੇ ਬਲ ਦੀ ਸ਼ਮਾ ਤੇ ਪਰਮਾਨੇ ਸੜੇ ਕਿੰਨੇ ਹੋਈ ਅਣਖ ਲਈ ਸੂਣ ਵੇਖੜੇ ਕਿੰਨੇ ਹੋਏ ਅਣਖ ਲਈ ਸੂਣ ਸੂਰਮੇ ਖੜੇ ਕਿੰਨੇ ਸੀਸ ਤਲੀ ਤਰ ਜੇਲਾ ਵਿੱਚ ਬੜੇ ਕਿੰਨੇ ਉਹਨੋਂ ਚੜਿਆ ਸੀ ਸੂਰਜ ਕੁਰਬਾਨੀਆਂ ਦਾ ਕੋਈ ਹਿਸਾਬ ਨਹੀਂ ਲੋਕ ਵਿੱਚ ਖੜੇ ਕਿੰਨੇ ਇਹਨਾਂ ਸ਼ਹੀਦਾਂ ਦਾ ਜੇ ਨਾ ਮੁੱਲ ਪਾਇਆ 골ਡਨ ਜੁਬਲੀ ਮਨਾਈ ਤਾਂ ਕੀ ਮਨਾਈ ਜਿਹੜੀ ਧਰਮ ਦੇ ਕੰਮ ਨਾਲ ਜਿੰਦਾ ਹੋਵੇ ਉਹਦੀ ਜ਼ੁਬਾਨੀ ਵੀ ਆਈ ਤਾਂ ਕੀ ਆਈ ਇਹ ਆ ਕੁੱਕਿਆਂ ਦੀ ਕੁਰਬਾਨੀ ਸੋ ਪਿਆਰੀ ਸਾਧ ਸੰਗ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਪਤਾਵਾਂ ਤਾਂ ਹੋਰ ਵੀ ਹੈਗੀਆਂ ਮੈਂ ਹੁਣ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ